ਔੜੀ ਜੱਜਾ ਜਾਣਾ ਹਾਂ ਪਸ਼ੂ ਹੂਆ ਵਾਧਿਓ ਜਿਉ ਨਲਨੀ ਭ੍ਰਮ ਸੁਆ ਜੇ ਕੋਈ ਇਹ ਵੀ ਜਾਣੇ ਮੈਂ ਕੁਝ ਹੋ ਗਿਆ ਧਰਮ ਆਦਮੀ ਦੀ ਗੱਲ ਹੈ ਮੈਂ ਕੋਈ ਬਹੁਤ ਬੜਾ ਸੰਤ ਹੋ ਗਿਆ ਜਾਂ ਮੈਂ ਕਰਾਮਾਤੀ ਹੋ ਗਿਆ ਐ ਸਮਝ ਲਓ ਜਿਵੇਂ ਉਹ ਤੋਤਾ ਹੁੰਦਾ ਨਾ ਨਰਕੀ ਨਾ ਬਣਿਆ ਜਾਂਦਾ ਕਦ ਬਣਿਆ ਜਾਂਦਾ ਨਲਕੀ ਦੇ ਜਾ ਕੇ ਬਹਿ ਜਾਂਦਾ ਨਲਕੀ ਦੇ ਵਿੱਚ ਦੀ ਹੁੰਦੀ ਹੈ ਲੋਹੇ ਦੀ ਤਾਰ ਲੋਹੇ ਦੀ ਤਾਰ ਜੋ ਨੜਾ ਹੁੰਦਾ ਨਾ ਨੜੇ ਦੀ ਨਲਕੀ ਪਰੋਈ ਹੁੰਦੀ ਆਇਆ ਦੋ ਲੱਕੜਾਂ ਗੱਡੀਆਂ ਆਉਂਦੀਆਂ ਨੇ ਉਹਦੇ ਵਿੱਚ ਤਾਰ ਲੱਕੜਾਂ ਚ ਤਾਰ ਕੰਨਾਂ ਫਟਕੀ ਦੀ ਹੁੰਦੀ ਹੈ ਤਾਰ ਇਹ ਨਲਕੀ ਹੁੰਦੀ ਹੈ ਨਲਕੀਆਂ ਫਿਰ ਘੁੰਮਣ ਲਈ ਹੁੰਦੀ ਹੈ ਥੱਲੇ ਉਹਦੇ ਪਾਣੀ ਰੱਖ ਦਿੰਦੇ ਨੇ ਜਿਵੇਂ ਭਾਂਡੇ ਖੁੱਲੇ ਜੇ ਦਾਣੇ ਦੂਣੇ ਪਾਲਨੇ ਤੋਤਾ ਆ ਕੇ ਨਲਕੀ ਦੇ ਬਹਿ ਜਾਂਦਾ ਪਾਣੀ ਪੀਣ ਨੂੰ ਦਾਣੇ ਖਾਣ ਪਹਿਲੀ ਦਾਣੇ ਨਲਕੀ ਘੁੰਮ ਜਾਂਦੀ ਤੋਤਾ ਪੁੱਠਾ ਲੜਕ ਜਾਂਦਾ ਤੋਤੇ ਨੂੰ ਪਾਣੀ ਵਿੱਚ ਇੱਕ ਤੋਤਾ ਆਪਣਾ ਉਹ ਦੀਦਾ ਹੁਣ ਥੱਲੇ ਪਾਣੀ ਵੀ ਨਹੀਂ ਤਾਂ ਉਹ ਕਹਿੰਦਾ ਵੀ ਇੱਕ ਤੋਤਾ ਤਾਂ ਡੁੱਬਿਆ ਹੋਇਆ ਪਾਣੀ ਜੇ ਮੈਂਡੇ ਭਾਵੇਂ ਵੀ ਡੁੱਬੇ ਤੋਤਾ ਵੀ ਪੁੱਠਾ ਹੀ ਹੋਇਆ ਪਾਣੀ 'ਚ ਆ ਵੀ ਪੁੱਠਾ ਹੀ ਹੈ ਜਾਨੂ ਉਹ ਜੱਗਾ ਤੱਕਾ ਗੱਲ ਹੈ ਜਾਨੂ ਆ ਕੇ ਫੜ ਲੈਂਦਾ ਦੂਆ ਜਿਹੜਾ ਬੰਦਾ ਜੀ ਲਾਇਆ ਹੁੰਦਾ ਉਹ ਜਦੋਂ ਕੁਝ ਆਦਮੀ ਭਗਤੀ ਕਰਦਾ ਹੈ ਸੰਤ ਬਣਦਾ ਹੈ ਜਦੋਂ ਥੋੜੀ ਜੀ ਦੇ ਤਸੱਦੋ ਨੂੰ ਪ੍ਰਾਪਤ ਹੋ ਜਾਂਦੀ ਹੈ ਜੇ ਉਹਨੂੰ ਹੰਕਾਰ ਹੋ ਜਵੇ ਨਾ ਉਹ ਤੋਤੇ ਵਾਂਗੂ ਪੁੱਠੀ ਬੰਦ ਹੋ ਜਾਂਦੀ ਉਹਦੀ ਜਿਵੇਂ ਤੋਦਾ ਪੁੱਠਾ ਹੋ ਜਾਂਦਾ ਨਲਕੀ ਤੇ ਬੈਠ ਕੇ ਉਹਦੀ ਮੱਤ ਪੁੱਠੀ ਹੋ ਜਾਂਦੀ ਐ ਵਜ ਜਾਂਦਾ ਜਿਵੇਂ ਨਲਕੀ ਨਾਲ ਫਿਰ ਤੋਤਾ ਨਲਕੀ ਨੂੰ ਨਹੀਂ ਛੱਡਦਾ ਵੀ ਪਾਣੀ 'ਚ ਡਿੱਪੂ ਉਹ ਫੜਿਆ ਜਾਂਦਾ ਅਹੰਕਾਰ ਉਹਨੂੰ ਫੜ ਲੈਂਦਾ ਵੱਜ ਜਾਂਦਾ ਉਹ ਚੀਜ਼ ਜੇ ਹੋਮੇ ਹੋ ਜਾਂਦੀ ਹੈ ਉਹ ਵੱਜ ਜਾਂਦਾ ਨਲਕੀ ਨਾਲੇ ਉਹ ਕਰਾਮਾਤ ਨੇ ਵੱਜਾ ਪੁੱਠੀ ਮੱਤ ਹੋ ਗਈ ਜਿਵੇਂ ਨਲਕੀ ਘੁੰਮ ਗਈ ਉਹਦੀ ਮੱਤ ਘੁੰਮ ਜਾਂਦੀ ਹੈ ਜਾਂ ਅਹੰਕਾਰ ਹੁੰਦਾ ਮੱਤ ਘੁੰਮ ਜਾਂਦੀ ਹੈ ਪੁੱਠੀ ਮੱਤ ਹੋ ਜਾਂਦੀ ਹੈ ਆਪਾਂ ਕਹਿੰਦੇ ਦੀ ਮੱਤ ਪੁੱਠੀ ਹੋ ਗਈ ਜੋ ਜਾਣਨਾ ਹੋ ਭਗਤ ਗਿਆਨੀ ਆ ਦੇਖੋ ਹੀ ਹੈ ਜੇ ਸਮਝਦਾ ਭਗਤ ਗਿਆਨੀ ਹੰਕਾਰ ਕਰ ਨਾ ਹੋ ਚੀਜ਼ ਜੋ ਭਗਤੀ ਕੀਤੀ ਹੰਕਾਰ ਕਰ ਜਵੇ ਮਤ ਪੁੱਠੀ ਕਰ ਦਿੰਦੀ ਆ ਵੱਜ ਗਿਆ ਉਹਦੇ ਨਾਲ ਭਗਤ ਨਹੀਂ ਅੱਗੇ ਠਾਕਰ ਤੇ ਨਹੀਂ ਮੰਨੀ ਅੱਗੇ ਠਾਕਰ ਤੇ ਉਹਦੀ ਕਹੀ ਗੱਲ ਠਾਕਰ ਤੇ ਦਰਬਾਰ 'ਚ ਨਹੀਂ ਉੱਥੇ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੈ ਜੋ ਕਥਾ ਕਰਦਾ ਉੱਥੇ ਪ੍ਰਵਾਨ ਨਹੀਂ ਦਰਗਾਹ ਹੈ ਜੋ ਇਹ ਸੰਤ ਕਹਿੰਦੇ ਦਰਗਾਹ 'ਚ ਕੋਈ ਗੱਲ ਪ੍ਰਵਾਨ ਨਹੀਂ ਦਰਗਾਹ ਜੋ ਪ੍ਰਵਾਨ ਹੈ ਜੋ ਬਾਣੀ 'ਚ ਲਿਖਿਆ ਹੋਇਆ ਇਹਨਾਂ ਨਾਲ ਉਹ ਬੋਲਾਂ ਖੋਲੀਆਂ ਹੋਈਆਂ ਨੇ ਜਿਹੜੇ ਹੁਣ ਨੇ ਇਹਨਾਂ ਦੀਆਂ ਬੋਲਾਂ ਨੇ ਇਹ ਫੇਰ ਆ ਕੇ ਇਕੱਠੇ ਹੋ ਕੇ ਲੱਗੇ ਜੋ ਜਾਂਦੇ ਇਹਨਾਂ ਦੀਆਂ ਬੋਲਾਂ ਖੋਲੀਆਂ ਦੀਆਂ ਬਾਣੀ ਨੇ ਇਹ ਫੇਰ ਉਹੀ ਕੰਮ ਕਰਦੇ ਨੇ ਸੋ ਜਾਂਦਾ ਮੈਂ ਕਸਨੀ ਕਰਦਾ ਜਿਵੇਂ ਕਹਿੰਦੇ ਸਾਨੂੰ ਉੱਤੇ ਚੋਰ ਫੜਿਆ ਜਾਂਦਾ ਐ ਫੜੇ ਗਏ ਸਾਰੇ ਇਹ ਐ ਫੜੇ ਗਏ ਸੱਤ ਸਾਰੇ ਜਿਵੇਂ ਸਾਨੂੰ ਦੇ ਉੱਤੇ ਚੋਰ ਫੜਿਆ ਜਾਂਦਾ ਜਿੰਨੇ ਪ੍ਰਚਾਰਕ ਨੇ ਸਾਨੂੰ ਦੇ ਉੱਤੇ ਚੋਰ ਨੇ ਸਾਰੇ ਹੀ ਫੜੇ ਗਏ ਬੋਲੋ ਵੀ ਕੀ ਬੋਲਦੇ ਹੋ ਕੀ ਜਵਾਬ ਦੇਣਗੇ ਹੁਣ ਇਹ ਤਾਂ ਸੰਨ ਤੇ ਚੋਰ ਨੂੰ ਫੜੇ ਗਏ ਸਾਰੇ ਜਿਵੇਂ ਸੰਤ ਦੇ ਉੱਤੇ ਚੋਰ ਫੜਿਆ ਜਾਵੇ ਨਾ ਕੀ ਜਵਾਬ ਦੇਊਗਾ ਜੋ ਜਾਣਾ ਮੈਂ ਕਥਨੀ ਕਰਤਾ ਜੇ ਕਹਿੰਦਾ ਮੈਂ ਜਾਣਾ ਮੈਂ ਬਹੁਤ ਕਥਨੀ ਕਰਨ ਵਾਲਾ ਵਿਆਪਾਰ ਦੀਨ ਤੁਰਿਆ ਫਿਰਦਾ ਸੀ ਅਮਲਕੀਨ ਵੀ ਤੁਰਿਆ ਫਿਰਦਾ ਸੀ ਕਥਨੀ ਕਰਨ ਵਾਲਾ ਉਹਦੇ ਖਾਤਰ ਰੱਖੋ ਤੁਸੀਂ ਵਪਾਰੀ ਬਸਦਾ ਮੈਂ ਫਿਰਦਾ ਵਪਾਰ ਕਰਦਾ ਫਿਰਦਾ ਸੀ ਬਸਦਾ ਜਿਉਂ ਫਿਰਦਾ ਧਰਤੀ ਤੇ ਵਪਾਰ ਬਣਾ ਫਿਰਦਾ ਸੀ ਕਰੋੜਾ ਕਰੋੜਾ ਰੁਪਏ ਇਕੱਠੇ ਕਰ ਲਏ ਵੇਚਦਾ ਫਿਰਦਾ ਸੀ ਨਾ ਵਪਾਰੀ ਸੀ ਭਾਰੀ ਬਸ ਉਹਦਾ ਜੋ ਕਰਤਾ ਵਪਾਰ ਕਰਦਾ ਸੀ ਉਹ ਧਰਤੀ ਤੇ ਘੁੰਮਦਾ ਫਿਰਦਾ ਸੀ ਵਪਾਰੀ ਨਹੀਂ ਫਿਰਦੇ ਮਾਲ ਲੱਦੀ ਬਣਜਾਰੇ ਮਾਲ ਲੱਦੀ ਨਹੀਂ ਫਿਰਦੇ ਹੁੰਦੇ ਕਾਹਦੇ ਫਿਰਦੇ ਨੇ ਸੌਦਾ ਵੇਚਦੇ ਨੇ ਪੈਸੇ ਲੈਂਦੇ ਨੇ ਨਫਾ ਖੜਦੇ ਨੇ ਸਾਧ ਸੰਗੀ ਜੇ ਹਉਮੈ ਮਾਰੀ ਨਾਨਕ ਤਾਂ ਕੋ ਮਿਲੇ ਮਰਾ ਬਾਸ ਕਹਿੰਦੇ ਜੇ ਸਾਧ ਸਾਹਿਬ ਵੀ ਕਹਿੰਦੇ ਨੇ ਹਉਮੈ ਮਾਰ ਲਈ ਬਰਾਰੀ ਉਹਨੂੰ ਮਿਲ ਜਾਂਦਾ ਹਉਮੈ ਮਾਰ ਲਈ ਪੈਂਦੀ ਜੇ ਹਉਮੈ ਮਾਰ ਲਈ ਨਾਨਕ ਤਾਂ ਕੋ ਨਾਨਕ ਤਾਂ ਕੋ ਮਿਲੇ ਮਰਾ ਉਹਨੂੰ ਮਰਾਰੀ ਮਿਲ ਜਾਂਦਾ ਮਰਾਰੀ ਕੌਣ ਹੁੰਦਾ ਹੀ ਹੁੰਦਾ ਜਿੰਨੇ ਤੁਹਾਡੇ ਔਗਣ ਦੇ ਦੁਸ਼ਮਣ ਨੇ ਥੋਤੋਂ ਨਹੀਂ ਬੰਨਣਾ ਉਹਨੇ ਮਾਰਨਾ ਜਿਹੜਾ ਤਤ ਗਿਆ ਨਾ ਮੁਰਾੜੀ ਹੈ ਜਿਹੜੀ ਹੁਕਮ ਦੀ ਸੋਚੀ ਹੈ ਮੁਰਾੜੀ ਹੈ ਨਾਮ ਮੁਰਾੜੀ ਹੈ ਇਹ ਸਪਰੇ ਹੋਇਆ ਆਪਾਂ ਸਪਰੇ ਨਹੀਂ ਕਰਦੇ ਸਪਰੇ ਕਰਦੇ ਨਦੀਨ ਸਾਰਾ ਸੌ ਜਾਂਦਾ ਇਹ ਸਾਰੇ ਔਗਣ ਹੋ ਸੌ ਜਾਂਦੇ ਨੇ ਜਿਹਦੇ ਸਪਰੇ ਦਵਾਈ ਕਰਦੇ ਆ ਘਾਹ ਫੂਸ ਹੋ ਜਾਂਦਾ ਇਹਨੂੰ ਮੁਰਾਰੀ ਕਹਿੰਦੇ ਨੇ ਮੁਰ ਅਰੀ ਅਰੀ ਦਾ ਮਤਲਬ ਹੁੰਦਾ ਸਾਡੇ ਦੁਸ਼ਮਣ ਮੁਰ ਹੁੰਦਾ ਉਹਨਾਂ ਨੂੰ ਮਾਰਨ ਵਾਲਾ ਦੁਸ਼ਮਣਾਂ ਦਾ ਮੇਰੇ ਦੁਸ਼ਮਣਾਂ ਦੇ ਸੰਹਾਰ ਕਰਨ ਵਾਲਾ